ਪਹਿਲਾਂ ਦਾ ਜਾਲ ਆਹੀ ਪਿੰਜਰ ਹੈ ਸਰੀਰ ਹੈ ਪਿੰਜਰ ਹੈ ਸਰੀਰ ਪਿੰਜਰ ਹੈ ਇਹ ਆ ਪ੍ਰੇਤ ਹੈ ਪਿੰਜਰ ਹੈ ਇਹ ਜੋ ਨਿਕਲਣਾ ਬਾਹਰ ਪਹਿਲਾਂ ਇਹ ਜੋ ਨਿਕਲ ਕੇ ਦਿਖਾ ਗਾਹਾਂ ਦੀ ਗੱਲ ਤਾਂ ਫਿਰ ਬਾਅਦ ਚ ਆਣਾ ਇਹ ਜੋ ਤਾਂ ਨਿਕਲ ਕੇ ਬਾਹਰ ਰਹਿ ਤੂੰ ਆਪਣੀ ਖੁਰਾਕ ਖਾਏ ਆਪਣੀ ਖੰਦਾ ਰਹਿ ਖੁਰਾਕ ਦਾ ਦੋ ਜਦੇ ਕਰੂਗਾ ਜਾਂ ਅੱਡ ਕਰੂ ਆਪਣੇ ਆਪ ਨੂੰ ਤੂੰ ਬਹੁਤ ਲੰਬੀ ਉਡਾਰੀ ਤੇ ਜਾਣਾ ਤੂੰ ਤਾਂ ਜਾ ਹੀ ਨਹੀਂ ਸਕਦਾ ਕਿਤੇ ਲੰਬੀ ਉਡਾਰੀ ਤੇਰੇ ਕੋ ਖਰਾਬ ਇੰਨੀ ਤੇਰੇ ਸ਼ਕਤੀ ਹੈ ਜੀ ਓਡੀ ਲੰਬੀ ਉਡਾਰੀ ਮਾਰ ਲਵੇ ਉਹ ਗਿਆਨ ਦਾ ਭੋਜਨ ਨਹੀਂ ਖਾਦਾ ਤਾਂ ਅਮਰ ਉਹ ਅੰਮ੍ਰਿਤ ਨਹੀਂ ਪੀਤਾ ਤਾਂ ਉਹ ਅਮਰ ਪੀਤੇ ਬਿਨਾ ਉੱਥੇ ਤੱਕ ਦੀ ਉਡਾਰੀ ਤੇਰੇ ਵਾਸਤੇ ਨਹੀਂ ਹੈ ਮਾਇਆ ਦਾ ਪਾਰ ਦੀ ਉਡਾਰੀ ਤੇਰੇ ਵਾਸਤੇ ਨਹੀਂ ਹੈ ਇੱਕੋ ਡਾਰੀ ਮਾਇਆ ਬਾਹਰ ਕਰ ਜਾਣੀ ਹੈ ਰਾਜੇ ਵੀ ਤੱਕ ਤੇ ਕੋਈ ਸਾਹ ਲੈਣ ਨੂੰ ਤੇ ਜਗ੍ਹਾ ਹੈ ਨਹੀਂ ਪਤਾਲਾ ਪਤਾਲ ਲੱਖ ਆਸਾਂ ਗਾਸ ਲੱਖ ਉੱਡ ਕੇ ਜਾਣਾ ਕੋਲ ਅੜਾਰੀ ਚ ਕਿਵੇਂ ਚਲੇ ਜਾਣਗੇ ਵਾਹ ਉਹ ਬਰਦ ਪੀਤਾ ਹੋਊ ਜਿੱਤੇ ਤ੍ਰਿਖਾ ਲੱਗੂ ਉਹ ਬਰਤ ਨਾਲ ਹੋਊ ਤੇਰੇ ਵੀ ਧਾਰ ਵਰਸ ਜੂਗੀ ਉੱਤੇ ਉਸ ਪੰਥ ਦਾ ਤਾਂ ਕੋਈ ਸਿਆਣੂ ਵੀ ਨਹੀਂ ਹਰ ਕਾ ਨਾਮ ਤੇ ਨਾਲ ਪਛਾਣੂ ਸਾਰੀ ਸੁਖਮਣੀ ਦੇ ਵਿੱਚ ਉਹੀ ਗੱਲ ਕੀਤੀ ਹੈ ਲੰਬੀ ਉਡਾਰੀ ਦੀ ਗੱਲ ਕੀਤੀ ਹੋਈ ਉਹਦੇ ਤਾਂ ਕੋਸ ਵੀ ਨਹੀਂ ਗਣੇ ਜਾਂਦੇ ਕਿੰਨੇ ਨੇ ਕੋਈ ਕੋਸ ਘਟਦਾ ਹੀ ਨਹੀਂ ਐਡੀ ਲੰਬੀ ਉਡਾਰੀ ਦਾ ਤਾਂ ਝੜ ਕੀ ਤਿਆਰੀ ਕੀਤੀ ਹੈ ਤਿਆਰੀ ਕੋਈ ਵੀ ਨਹੀਂ ਤਿਆਰੀ ਤਾਂ ਇੱਥੇ ਦੀ ਕੀਤੀ ਹੋਈ ਹੈ ਗਾਣੇ ਜਨ ਬੇਤਿਆਰ ਇਹ ਟਾਰਗੇਟ ਸੀ ਸਿੱਖੀ ਦਾ ਇਹ ਟਾਰਗੇਟ ਹੈ ਧਰਮ ਦਾ ਸੱਚ ਧਰਮ ਦਾ ਬਗੈਰ ਸਿੱਖੀ ਤੇ ਟਾਰਗੇਟ ਕਿਸੇ ਦਾ ਨਹੀਂ ਇਹ ਟਾਰਗੇਟ ਮੁਕਤੀ ਤੋਂ ਉੱਪਰਲਾ ਗਾਹ ਦਾ ਮੁਕਤੀ ਤੋਂ ਥੱਲੇ ਦਾ ਟਾਰਗੇਟ ਹੈ ਮੁਕਤੀ ਦਾ ਸਿਰਫ ਦੋ ਦਾ ਨਾਮ ਅੱਡ ਹੋਣ ਦਾ ਮੁਕਤੀ ਤੋਂ ਬਾਅਦ ਨਾਮ ਦਾ ਬੰਦਾ ਉਹ ਪਦਾਰਥ ਮੁਕਤੀ ਦਾ ਗਿਆਨ ਪਦਾਰਥ ਹੈ ਇਹ ਜਿਹੜਾ ਹੈ ਨਾ ਇਹ ਆ ਗਿਆਨ ਇਧਰ ਮਿਲਦੀ ਹੈ ਮੁਕਤੀ ਜਦ ਧਿਆਨ ਹੈ ਇਹ ਗਿਆਨ ਹੈ ਉਹ ਧਿਆਨ ਹੈ ਧਿਆਨ ਲੈ ਕੇ ਜਾਂਦਾ ਸਾਨੂੰ ਉੱਥੇ ਗਿਆਨ ਤਾਂ ਆਇਆ ਜੋ ਬਾਹਰ ਕੱਢਦਾ ਹੈ ਗਿਆਨ ਮਾਇਆ ਚੋਂ ਸਰੀਰ ਚੋਂ ਅੱਡ ਕਰਦਾ ਧਿਆਨ ਫਿਰ ਜੋੜਦਾ ਹੈ ਸਰਵਵਿਆਪੀ ਕਰਦਾ ਧਿਆਨ ਕੀ ਹੈ ਧਿਆਨ ਬਿਰਜ ਰੂਪ ਹੈ ਗਿਆਨ ਬੀਜ ਰੂਪ ਹੈ ਗਿਆਨ ਤਾਂ ਬੀਜ ਪੂਰਾ ਕਰਦਾ ਹੈ ਗਿਆਨ ਤਾਂ ਪ੍ਰਭ ਨੂੰ ਪੂਰਨ ਬ੍ਰਹਮ ਤੱਕੇ ਕਰਦਾ ਹੈ ਧਿਆਨ ਬਿਰਜ ਰੂਪ ਕਰਦਾ ਧਿਆਨ ਫੈਲਦਾ ਹੈ ਧਿਆਨ ਦੀ ਕੋਈ ਹੱਦ ਨਹੀਂ ਫਿਰ ਕਿੱਥੇ ਤੱਕ ਜਾ ਸਕਦਾ ਹੈ ਧਿਆਨ ਦੀ ਉਡਾਰੀ ਦਾ ਕੋਈ ਲਿਮਟ ਨਹੀਂ ਹੈ ਗਿਆਨ ਦੀ ਉਡਾਰੀ ਦੀ ਲਿਮਟ ਹੈ ਗਿਆਨ ਤਾਂ ਮਾਇਆ ਦਾ ਹੀ ਹੈ ਤੇ ਲੋਕ ਦਾ ਗਿਆਨ ਹੈ ਗਿਆਨ ਲਿਮਟਿਡ ਹੈ ਤੇ ਲੋਕ ਦਾ ਹੀ ਗਿਆਨ ਤੇ ਤਿੰਨ ਲੋਕ ਤੋਂ ਬਾਹਰ ਹੋ ਗਿਆ ਛੱਡਤੇ ਤੇ ਲੋਕ ਤੋਂ ਅਡਿਆਰਾ ਹੋ ਗਿਆ ਤਿੰਨ ਲੋਕ ਤੋਂ ਹੀ ਨਿਆਰਾ ਹੋ ਗਿਆ ਫਿਰ ਇਹਦਾ ਜਿਹੜਾ ਧਿਆਨ ਹੈ ਤੇ ਲੋਕ ਤੋਂ ਪਰੇ ਚਲੇ ਜਾਂਦਾ ਅਜੋ ਇਹਦਾ ਤੇ ਲੋਕਾਂ ਦੇ ਵਿੱਚ ਇਤਿਹਾਸ ਹੈ ਜਿਉ ਮਛਲੀ ਫਾਥੀ ਜਮ ਜਾਲ ਜਿਵੇਂ ਜਮ ਦੇ ਜਾਲ ਚ ਮਛਲੀ ਉਸ ਉਦਰ ਚ ਬੱਚੀ ਫੜੀ ਹੁੰਦੀ ਹੈ ਬੱਚੇ ਜਾਲ 'ਚ ਫਸੀ ਹੁੰਦੀ ਹੈ ਪਾਣੀ ਦੇ ਵਿੱਚੇ ਹੁੰਦੀ ਹੈ ਉਹਨੂੰ ਇਹ ਨਹੀਂ ਪਤਾ ਹੁੰਦਾ ਫਸੀ ਹੋਈ ਹੈ ਜਿੱਦੋਂ ਜਾਲ ਜਾਂਦਾ ਜਾਈ ਜਾਂਦੀ ਹੈ ਕਈ ਕਈ ਕਿਲੋਮੀਟਰ ਲੈ ਜਾਂਦੇ ਨੇ ਜਾਲ ਦੇ ਵਿੱਚ ਮਛਲੀ ਵਿੱਚੇ ਜਾਲ ਜਾਈ ਜਾਂਦੀ ਹੈ ਜਾਲ ਵੀ ਖੁੱਲਾ ਹੁੰਦਾ ਵਿੱਚ ਬੱਚੀਆਂ ਹੁੰਦੀਆਂ ਉਹਨਾਂ ਨੂੰ ਨਹੀਂ ਪਤਾ ਜਾਂ ਬਾਹਰ ਕੱਢਦੇ ਨੇ ਜਾਂ ਪਤਾ ਲੱਗਦਾ ਜਾਂ ਪਾਣੀ ਜੋ ਬਾਹਰ ਕੱਢਦੇ ਨੇ ਨਾ ਫਿਰ ਪਤਾ ਲੱਗਦਾ ਵੀ ਅਸੀਂ ਤਾਂ ਬਾਹਰ ਆ ਗਏ ਅੰਦਰ ਅੰਦਰ ਨਹੀਂ ਪਤਾ ਲੱਗਦਾ ਜਿੰਨਾ ਚਿਰ ਅੰਦਰ ਰਹਿੰਦੇ ਨੇ ਪਾਣੀ 'ਚ ਵੀ ਜਮ ਜਾਲ ਹੈ ਇਸ ਕਰਕੇ ਸਾਨੂੰ ਹਾਲੇ ਨਹੀਂ ਪਤਾ ਲੱਗਦਾ ਵੀ ਜਮ ਜਾਲ 'ਚ ਫਸੇ ਹੋਏ ਨੇ ਜਾਂ ਬਾਹਰ ਕੱਢਿਆ ਹੋਵੇ ਪਤਾ ਲੱਗੂਗਾ ਜਿਉਂ ਮਛਲੀ ਫਾਥੀ ਜਮ ਜਾਲ ਥੀ ਜਮ ਜਾਲ ਬਿਨ ਗੁਰ ਦਾਤੇ ਮੁਕਤੀ ਨਾ ਭਾਲ ਹੁਣ ਜਮ ਦੇ ਜਾਲ ਚੋਂ ਮੱਛੀ ਨੂੰ ਕੱਢੋ ਹੁਣ ਕੱਢਦਾ ਕੋ ਵੱਧਾ ਹੀ ਸਕਦਾ ਨਾ ਇਸ ਕਰਕੇ ਬਿਨ ਗੁਰ ਦਾਤੇ ਮੁਕਤੀ ਨਾ ਭਾਲ ਜਿਹੜਾ ਗਿਆਨ ਦਾ ਦਾਤਾ ਹੈ ਗੁਰ ਦਾਤਾ ਮੁਕਤੀ ਨਹੀਂ ਮਿਲਦੀ ਗਿਆਨ ਦੀ ਦਾਤ ਬਿਨਾਂ ਮੁਕਤੀ ਨਹੀਂ ਮਿਲਦੀ ਜਮਦੇ ਜਾਲ ਚੋਂ ਤਿੰਨਾਂ ਲੋਕ ਤਿੰਨੇ ਲੋਕ ਜਮਦਾ ਜਾਲ ਹੈ ਤਿੰਨ ਲੋਕ ਨੇ ਜਮਦਾ ਜਾਲ ਹੈ ਮਾਇਆ ਨਾ ਮਾਇਆ ਜਾਲ ਹੈ ਮਾਇਆ ਜਾਲ ਜਮ ਜਾਲ ਤਿੰਨ ਲੋਕ ਨੇ ਤਿੰਨ ਲੋਕ ਦਾ ਗਿਆਨ ਜਮ ਜਾਲ ਚੋਂ ਬਾਹਰ ਕੱਢਣਾ ਗੁਰਬਾਣੀ ਦਾ ਗਿਆਨ ਤਿੰਨ ਲੋਕ ਦਾ ਗਿਆਨ ਹੈ ਗੁਰਬਾਣੀ ਦੀ ਸਮਝ ਆ ਗਈ ਤ੍ਰੈ ਦਰਸ਼ੀ ਹੋ ਗਿਆ ਤ੍ਰੈ ਦਰਸ਼ੀ ਦੀਆਂ ਗੱਲਾਂ ਕਰਦੇ ਨੇ ਸੰਤ ਗੱਲਾਂ ਹੀ ਕਰਦੇ ਨੇ ਦੱਸਣ ਤਾਂ ਸਹੀ ਤਿੰਨ ਕਾਲ ਹੁੰਦੇ ਕੀ ਨੇ ਕੀ ਗਿਆਨ ਹੈ ਤਿੰਨ ਕਾਲ ਦਾ ਗੁਰਬਾਣੀ ਦਾ ਦੱਸਿਆ ਹੋਇਆ ਸਾਰੇ ਭਲੇਖੇ ਗੁਰਬਾਣੀ ਨੇ ਖੜ ਦਿੱਤੇ ਉਹਨਾਂ ਦੇ ਗੱਲਾਂ ਪ੍ਰਚਲਿਤ ਨੇ ਤਿੰਨ ਕਾਲ ਦਰਸ਼ੀ ਪਰ ਪਤਾ ਨਹੀਂ ਤਿੰਨ ਕਾਲ ਤਿੰਨ ਕਾਲ ਦਾ ਹੀ ਪਹਿਲਾਂ ਪਤਾ ਵੀ ਤਿੰਨ ਕਾਲ ਹੁੰਦੇ ਕੀ ਨੇ ਤਿੰਨ ਕਾਲ ਦਾ ਭੂਤ ਭਵਿੱਖ ਵਰਤਮਾਨ ਹੁੰਦਾ ਉਹ ਕਹਿੰਦੇ ਜੀ ਮੈਨੂੰ 100 ਜਨਮ ਪਿਛਲਾ ਪਤਾ ਲੈ ਲੈ ਇਤਰਾ ਦਰਸ਼ੀ ਹੋ ਗਿਆ ਦਰਸ਼ਨ ਉਹ ਚੀਜ਼ ਦਾ ਹੁੰਦਾ ਜਿਹੜੀ ਪ੍ਰੈਜ਼ੈਂਟ ਹੋਵੇ ਜਿਹੜਾ ਬੀਤ ਗਿਆ ਉਹਦਾ ਦਰਸ਼ਨ ਕਿਵੇਂ ਹੋ ਤੁਹਾਨੂੰ ਉਹਦਾ ਦਰਸ਼ਨ ਹੁੰਦਾ ਉਹਦੀ ਯਾਦ ਹੁੰਦੀ ਹੈ ਸਾਡੇ ਅੰਦਰ ਪ੍ਰੈਜ਼ੈਂਟ ਚੀਜ਼ ਦਾ ਦਰਸ਼ਨ ਹੁੰਦਾ ਜਾਂ ਦਰਸ ਲਿਖਿਆ ਨਾਲ ਉਹਦਾ ਪ੍ਰੈਜ਼ੈਂਟ ਹੈ ਤਿੰਨੇ ਕਾਲ ਜੋ ਚੀਜ਼ ਹਾਜ਼ਰ ਹੈ ਦਰਸ ਉਹਦਾ ਹੀ ਹੋਊਗਾ ਜੋ ਹੈ ਹੀ ਨਹੀਂ ਉਹਦਾ ਦਰਸ਼ਨ ਕਹਦਾ ਹੋ ਗਿਆ ਬਈ ਉਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਤਰੇ ਗਾਲ ਦਰਸੀ ਲੱਭਦਾ ਮਤਲਬ ਕੀ ਹੈ ਤਿੰਨੇ ਕਾਲ ਹੁਣ ਹੈਗੇ ਨੇ ਤਿੰਨੇ ਕਾਲ ਇੱਥੇ ਬੈਠੇ ਦੇਖੇ ਜਾ ਸਕਦੇ ਨੇ ਜਿਹੜਾ ਮਰ ਗਿਆ ਉਹ ਕਿਸ ਅਵਸਥਾ ਵਿੱਚ ਗਿਆ ਗੁਰਬਾਣੀ ਦੱਸਦੀ ਹੈ ਬਿਨ ਗੁਰਦਾਤੇ ਮੁਕਤੀ ਦਾ ਭਾਵ ਹੈ ਜੇ ਗੁਰਦਾਤਾ ਦੀ ਮੁਕਤੀ ਨਹੀਂ ਮਿਲੀ ਜਪਦੇ ਜਾਲ ਜੇ ਹੋ ਤਾਂ ਹੋ ਗਿਆ ਦਰਸ਼ਨ ਤਨ ਕਾਲ ਦਾ ਜਿਹਨਾਂ ਨੇ ਨਹੀਂ ਮਿਲੀ ਸਾਰੇ ਜਪਦੇ ਜਾਲ ਜੇ ਫਸੇ ਹੋਏ ਬਾਹਰ ਨਹੀਂ ਗਏ ਠੀਕ ਹੈ ਸਾਨੂੰ ਨਹੀਂ ਦਿੰਦੇ ਪਰ ਜਪਦੇ ਜਾਲ ਚ ਗਿਆਨ ਹੈ ਤਨ ਕਾਲ ਦਾ ਜਿਹੜੇ ਗਰਭ ਦੇ ਵਿੱਚ ਨੇ ਉਹਨਾਂ ਦਾ ਵੀ ਪਤਾ ਸਾਨੂੰ ਉੱਥੇ ਕੀ ਹੁੰਦਾ ਇਹ ਇੱਥੇ ਨਹੀਂ ਦਾ ਵੀ ਪਤਾ ਇਹ ਤਾਂ ਨਿਕਾਲ ਨੇ ਉੱਧਰ ਨਿਕਾਲ ਕਿਹੜੇ ਨੇ ਉਤਰੇ ਤਾਂ ਦੁਆਪਰ ਹੈ ਕਰ ਜੂਗਾ ਇਹ ਤਾਂ ਨਿਕਾਲ ਨੇ ਚੌਥਾ ਯੁਗ ਤਾਂ ਮਾਇਆ ਜੁੰਦਾ ਹੀ ਨਹੀਂ ਚੌਥਾ ਯੁਗ ਤਾਂ ਮਾਇਆ ਦੇ ਬਾਹਰ ਉਹਨੇ ਚੌਥਾ ਵੀ ਮਾਇਆ ਜੇ ਬਣਾ ਲਿਆ ਇਹ ਸਤਜੁਗ ਹੋਊ ਤੇ ਪਾਪ ਕਿਵੇਂ ਜੂ ਸਤਜੁਗ ਹੋਵੇ ਪਾਪ ਵੀ ਹੋਵੇ ਸਤਜੁਗ ਸਤਜੁਗ ਹੋਵੇ ਝੂਠ ਵੀ ਹੋਵੇ ਸਹਿਜੋਗ ਕਿਵੇਂ ਹੋ ਗਿਆ ਕੀ ਕਰਦੇ ਵਿਚਾਰੇ ਬੁੱਧਹੀਨ ਸੀ ਬੁੱਧੀਹੀਨ ਸੀਗੇ ਤੁਤਬੁੱਧ ਕਰਕੇ ਲੋਕਾਂ ਨੂੰ ਦੇਤਾ ਕੁਝ ਇਹ ਤੁਤਬੁੱਧ ਕੀਤਾ ਹੋਇਆ ਗਿਆਨ ਹੈ ਸਭ ਰਥਯਾਤਰਾ ਦਾ ਹਾਂ ਫਿਰ ਫਿਰ ਆਵੇ ਫਿਰ ਫਿਰ ਜਾਏ ਲੋਕ ਦਾ ਗਿਆਨ ਫਿਰ ਫਿਰ ਆਵੇ ਫਿਰ ਫਿਰ ਜਾਏ ਜਿਹੜਾ ਮੁਕਤ ਨਹੀਂ ਹੋਇਆ ਉਹ ਫਿਰ ਫਿਰ ਆਵੇ ਫਿਰ ਫਿਰ ਜਾਏ ਜੰਮੀ ਜਾਂਦਾ ਮਰੀ ਜਾਂਦਾ ਜੰਮੀ ਜਾਂਦਾ ਮਰੀ ਜਾਂਦਾ ਇੱਕ ਰੰਗ ਰਚੈ ਰਹੇ ਲਗਲਾਏ ਇੱਕ ਰੰਗ ਰਚੈ ਜੇ ਇੱਕ ਹੋ ਕੇ ਸੱਚ ਦੇ ਰੰਗ ਚ ਰੰਗਿਆ ਜਾਵੇ ਸੱਚ ਦਾ ਰੰਗ ਇੱਕ ਰੰਗ ਹੁੰਦਾ ਝੂੜ ਦੇ ਰੰਗ ਬਹੁਤ ਨੇ ਝੂੜ ਬਹੁਤ ਰੰਗੀ ਹੈ ਸੱਚ ਦਾ ਇੱਕੋ ਰੰਗ ਹਰ ਆਪੇ ਹੀ ਇੱਕ ਰੰਗ ਹੈ ਆਪੇ ਬੋਲਣ ਜਿਹੜੇ ਨੀਮ ਕਿਸਮ ਦੇ ਧਰਮ ਨੇ ਬੱਤਾਂ ਨੇ ਉਹ ਵੀ ਸੱਚ ਨਹੀਂ ਬਣਾਈ ਜਾਂਦੇ ਸੱਚ ਤੋਂ ਹੀ ਰੋਈ ਹੋਈ ਹੈ ਰੇ ਸੱਚ ਤੋਂ ਹੀ ਰੋਈ ਹੋਈ ਹੈ ਸੱਚ 'ਚ ਝੂਠ ਰਲਿਆ ਹੋਇਆ ਥੋੜਾ ਬਹੁਤਾ ਉਹ ਕਈ ਵੈਰਾਈਟੀਆਂ ਬਣ ਗਈਆਂ ਜਿੰਨਾ ਜ਼ਿਆਦਾ ਝੂਠ ਬਣ ਗਿਆ ਕਿ ਥੋੜਾ ਝੂਠ ਬਣ ਗਿਆ ਕਿ ਉਦੋਂ ਜ਼ਿਆਦਾ ਬਣ ਗਿਆ ਕਿ ਉਦੋਂ ਥੋੜਾ ਵੈਰਾਈਟੀਆਂ ਬਣ ਗਈਆਂ ਪਰ ਸੱਚ ਤੋਂ ਹੀ ਧੜਕੀਆਂ ਹੋਈਆਂ ਮੱਤਾਂ ਨੇ ਸਾਰੀਆਂ ਪਰ ਜਿਹੜਾ ਸੱਚ ਹੈ ਉਹ ਅਲੱਗ ਕੋਈ ਕਰਮ ਉਹਨਾਂ ਦੀ ਗੱਲ ਇੱਕੋ ਹੀ ਰਹੂਗੀ ਸਾਰਿਆਂ ਦੀ ਗੁਰਬਾਣੀ ਸੱਚ ਸੱਚੀ ਬਾਣੀ ਹੈ ਕਿੰਨੇ ਬੰਦੇ ਦੀ ਲਿਖੀ ਹੈ ਕੋਈ ਹੈ ਫਰਕ ਇਹਦੇ ਵਿੱਚ ਦੂਜੇ ਗ੍ਰੰਥ ਸਾਰਿਆਂ ਦੇ ਅੱਡੋ ਅੱਡ ਚਾਰ ਚੇਲੇ ਪ੍ਰਭੂ ਦੇ ਹੋਏ ਸੰਤ ਸੁਨੰਦਨ ਸੰਤ ਕਮਾਰ ਤੇ ਸੁਨਾਤਨ ਚਾਰਾਂ ਨੇ ਚਾਰ ਧਰਮ ਚਲਾਏ ਚਾਰੇ ਧਰਮ ਵੱਖਰੇ ਵੱਖਰੇ ਡੋਲੀ ਵਿਚਾਰ ਚੇਲੇ ਇੱਕ ਦੇ ਤੇ ਚਾਰ ਕਮੇ ਚਲਾਤੇ ਧਰਮ ਉਹਨਾਂ ਕਿਉਂਕਿ ਝੂਠੇ ਧਰਮ ਤੇ ਆਪ ਆਪਣੀ ਬੁੱਧ ਹੈ ਜੇਤੀ ਵਰਣ ਪਰ ਪਰ ਤੋਂ ਜੇਤੀ ਆਪਣੀ ਆਪਣੀ ਬੁੱਧੀ ਸੀ ਪੜਾਇਆ ਚਾਰਾਂ ਨੂੰ ਜਿਹੇ ਜੀ ਬੁੱਧੀ ਸੀ ਉਹ ਜਾ ਸਮਝ ਲਿਆ ਹੋ ਜੇ ਧਰਮ ਚਲਾਤੇ ਕਿਸੇ ਤੇ ਝੂਠ ਵੱਧ ਪੈ ਗਿਆ ਕਿਸੇ ਤੇ ਘੱਟ ਪੈ ਗਿਆ ਇਹ ਵੀ ਸੰਤ ਸੁਭੂ ਨੇ ਇਕਮਤੀ ਕਹੇ ਰੰਗ ਇੱਕ ਰੰਗ ਇੱਕ ਰੰਗ ਹੋ ਜਾਏ ਇੱਕ ਰੰਗ ਸੱਚ ਤੇ ਆ ਕੇ ਹੁੰਦਾ ਕਰ ਫੇਰ ਲੈ ਬਲਦੀ ਹੈ ਜਦ ਇੱਕ ਰੰਗ ਇਹ ਵੀ ਝੂਟਾ ਫਿਰ ਫਾਸ ਨਾ ਪਾਏ ਇਸ ਤਰੀਕੇ ਨਾਲ ਛੁੱਟਦਾ ਹੈ ਇੱਕ ਰੰਗ ਹੋਏ ਤੇ ਬਿਨਾਂ ਲਿਵ ਲੱਗਦੀ ਨਹੀਂ ਲਿਵ ਲੱਗੀ ਤੇ ਬਿਨਾਂ ਛੁਟਕਾਰਾ ਹੈ ਨਹੀਂ ਦੁਬਾਰਾ ਨਹੀਂ ਫਿਰ ਫਸਦਾ ਇਹ ਵਿਧੀ ਨਾਲ ਛੁੱਟਦਾ ਇਹ ਵਿਧੀ ਹੈ ਇਹ ਛੁੱਟਾ ਛੁੱਟਣ ਫਾਂਸਰ ਕੀ ਵਿਧ ਸਭ ਕੋ ਜਾਣੇ ਛੁੱਟਣ ਕੀ ਇੱਕ ਇਹ ਛੁੱਟਣ ਦੀ ਵਿਧੀ ਦੱਸਦੀ ਹੈ ਇੱਥੇ ਜਗਾ ਜਗਾ ਛੁੱਟਣ ਦੀ ਵਿਧੀ ਦੱਸੀ ਹੋਈ ਹੈ ਇਹ ਵੀ ਛੁੱਟਾ ਇਸ ਤਰੀਕੇ ਨਾਲ ਛੁੱਟ ਜਾਂਦਾ ਫਿਰ ਫਾਸਲੋ ਪਾਏ ਛੁੱਟਣ ਦੀ ਵਿਧੀ ਹੈ ਨਾ ਛੂਟੇ ਲਫ਼ਜ਼ ਵਰਤਿਆ ਨਾ ਇਹ ਛੁੱਟਣ ਦੀ ਵਿਧੀ ਹੈ ਛੁਟਕਾਰਾ ਆਏ ਹੋਣਾ ਸੰਸਾਰ ਚੋਂ ਕਿਸੇ ਗ੍ਰੰਥ ਵਿੱਚ ਛੁੱਟਣ ਦੀ ਵਿਧੀ ਮੈਨੂੰ ਦਿਖਾ ਦਿਓ ਲਿਖੀ ਹੋਈ ਗੀਤਾ ਜੀ ਦਿਖਾਓ ਕਿੱਥੇ ਕਿਸੇ ਗ੍ਰੰਥ ਵਿੱਚ ਛੁੱਟਣ ਦੀ ਵਿਧੀ ਨਹੀਂ ਸਿਵਾਏ ਬੇਦ ਦੇ ਵਿੱਚ ਇਹ ਆ ਜਿਹੜੇ ਉਹ ਬੱਚੇ ਬਚਨ ਵਿਆਸ ਕਹਤੇ ਹਨ ਸੁਖ ਕੋ ਪੁੱਛੋ ਜਾਈ ਉਹਨਾਂ ਗ੍ਰੰਥਾਂ ਚ ਜੇ ਤਾਂ ਕਬੀਰ ਪੜ ਕੇ ਆਇਆ ਉਹ ਇੱਕੋ ਹੀ ਨੇ ਉਹ ਇਹਦੇ ਨਾਲ ਮੇਲ ਖਾਂਦੇ ਕੁਝ ਕੋਈ ਫਰਕ ਨਹੀਂ ਉਹ ਸਾਰੀ ਉਹ ਗੁਰਮਤ ਹੈ ਉਹ ਕਾਲ ਲਫ਼ਜ਼ ਕਬੀਰ ਦਾ ਵਰਤਿਆ ਹੈ ਨਾਨਕ ਨੇ ਨਹੀਂ ਵਰਤਿਆ ਉਹ ਕਾਲ ਕਬੀਰ ਦੇ ਵਰਤਿਆ ਹੈ ਖਾਲਸਾ ਵੀ ਕਬੀਰ ਦਾ ਵਰਤਿਆ ਹੈ ਪਹਿਲੇ ਗ੍ਰੰਥਾਂ 'ਚ ਵਰਤੇ ਹੋਏ ਨੇ ਸਾਰੇ ਲੋਕ ਸਤਗੁਰੂ ਲਫ਼ਜ਼ ਵੀ ਵਰਤਿਆ ਹੈ ਵੀ ਵਰਤਿਆ ਸਿੱਖ ਵੀ ਵਰਤਿਆ ਹੈ ਸਾਰੇ ਲਫ਼ਜ਼ ਵਰਤਦੇ ਜੇ ਸਿੱਖ ਨੂੰ ਜੋ ਜੇ ਅਸੀਂ ਕਹੀਏ ਵੀ ਸਿੱਖ ਧਰਮ ਨਾਨਕ ਨੇ ਚਲਾਇਆ ਬਿਲਕੁਲ ਗਲਤ ਹੈ ਬਿਲਕੁਲ ਗਲਤ ਸਿੱਖੀ ਦੀ ਡੈਫੀਨੇਸ਼ਨ ਦਿੱਤੀ ਹੈ ਸਭ ਸਿੱਖੀ ਕੀ ਹੁੰਦੀ ਹੈ ਸਿੱਖੀ ਸਿੱਖਿਆ ਗੁਰ ਵਿਚਾਰ ਗਿਆਨ ਦੇ ਵਿਚਾਰ ਕਰ ਸਿੱਖਿਆ ਗਿਆਨ ਦੀ ਵਿਚਾਰਤਾ ਹੈ ਗਿਆਨ ਵਿਚਾਰ ਨਰਰੀ ਕਰਮ ਲਗਾਏ ਪਾਰ ਜਿੱਤੇ ਕਿਰਪਾ ਹੋ ਗਈ ਬਖਸ਼ਿਸ਼ ਹੋ ਗਈ ਕਰਮ ਦਾ ਮਨ ਬਖਸ਼ਿਸ਼ ਹੋ ਗਈ ਪਾਰ ਨੂੰ ਜੋ ਨਰਰੀ ਕਰਮ ਤੇ ਸਿੱਖਿਆ ਦਾ ਰੋ ਸਿੱਖੀ ਹੈ ਪਾਰ ਲੰਘਣਾ ਟਾਰਗੇਟ ਹੈ ਸਿੱਖੀ ਦਾ ਤੇ ਪਾਰ ਨਹੀਂ ਲੰਘਣਾ ਜਿਹਦੇ ਉਹਨੂੰ ਸਿੱਖੀ ਧਾਰਨ ਕਰਨ ਦੀ ਉਹਨੂੰ ਅੰਮ੍ਰਿਤ ਛਕਣ ਦੀ ਕੋਈ ਲੋੜ ਨਹੀਂ ਅੰਮ੍ਰਿਤ ਛਕਣ ਦੀ ਕੋਈ ਲੋੜ ਨਹੀਂ ਪੜਦਾ ਰਹੇ ਜਦੋਂ ਮਨ ਮਨੂ ਉਹਦਾ ਛਕ ਲੋ ਜੇ ਇਹ ਨਹੀਂ ਨਿਕਲਣਾ ਤੇ ਅੰਮ੍ਰਿਤ ਕਾਸ਼ ਨੂੰ ਛਕ ਛਕੜਾ ਉਹਨੇ ਕੀ ਲੈਣਾ ਛਕ ਜਿਹਦਾ ਟਾਰਗੇਟ ਪਾਰ ਦਾ ਅੰਮ੍ਰਿਤ ਛਕ ਬਸ ਬਾਕੀ ਨੂੰ ਕੋਈ ਲੋੜ ਨਹੀਂ ਬਾਕੀ ਸਿੱਖੀ ਨੂੰ ਬਦਨਾਮ ਕਰਨਗੇ ਤਾਂ ਬਦਨਾਮ ਕਰੂਗਾ ਉਹਦਾ ਕਰਮ ਸੇ ਖੜਾ ਹੈ ਨਹੀਂ ਸੇ ਸਿਖਾਲਾ ਬਦਨਵੀ ਦੇ ਸਵਾ ਕਰੂ ਆਪੀ ਕਰਮ ਦਾ ਕੁਟਲਤਾ ਹੈ ਉਹ ਤਾਂ ਬਦਨਾਮ ਕਰੂਗਾ ਕੀ ਫਾਇਦਾ ਪੁਲਿਸ ਵਾਲੇ ਵਰਦੀ ਨਹੀਂ ਦਿੰਦੇ ਜਿਹੜਾ ਆਦਮੀ ਪੁਲਿਸ ਦੇ ਡਿਸਪਲਨ ਤੋਂ ਖਿਲਾਫ ਕੋਈ ਗੱਲ ਕਰਨ ਲੱਗ ਜਾਏ ਉਹ ਜਦੇ ਵਰਦੀ ਲਾ ਲੈਂਦੇ ਲਾਉਂਦੇ ਨਾ ਇਹ ਵੀ ਅੱਗੇ ਖਾਲਸਾ ਵਰਦੀ ਲਾਉਂਦਾ ਸੀ ਸਾਡੇ ਗੱਲ ਦੇ ਵਿੱਚ ਗੱਲਾਂ ਵਿੱਚ ਜੇ ਕੋਈ ਜਾਰਾ ਕੋਈ ਐਸੀ ਗਲਤੀ ਕਰਦੇ ਉਹ ਬਾਣਾ ਲਾ ਲੈਂਦੇ ਸੀ ਬਣਨ ਲੱਗ ਬਦਰੰਬੀ ਦਾ ਨਹੀਂ ਰਹੂ ਸਵਾਲ ਤਾਂ ਹੈ ਵੀ ਬਦਰੰਬੀ ਨਾ ਹੋਵੇ ਜੇ ਤਾਂ ਚੜਨੇ ਤੇਰਾ ਖਾਲਸੇ ਵਾਲਾ ਹੈ ਨਹੀਂ ਗਾ ਸਿੱਖੀ ਵਾਲਾ ਹੈ ਨਹੀਂ ਤੂੰ ਆਲੇ ਆਪਣਾ ਜੜ ਠੀਕ ਕਰ ਲੈ ਫਿਰ ਫਿਰ ਸਿੱਖੀ ਧਾਰਨ ਕਰ ਲਈ ਕੋਈ ਨਹੀਂ ਤੂੰ ਪਹਿਲਾਂ ਸਿੱਖੀ ਧਾਰਨ ਕਰ ਲਈ ਤੇਰਾ ਕਬੇ ਚੋਰਾ ਵਾਲਾ ਕੀ ਥੋੜੇ ਆਇਆ ਤੇਰੇ ਵੱਲ ਸਾਡਾ ਕਿਰਪਾਨ ਪਵਾ ਕੇ ਤੈਨੂੰ ਸਾਨੂੰ ਕੀ ਲਾਭ ਹੋਊਗਾ ਬਦਨਾਮੀ ਦੇ ਸਵਾ ਉਹਨਾਂ ਕੋ ਬਰਾਨੇ ਤੋਂ ਸਿਕਾਇਤ ਕਰਦੇ ਨੇ ਸਰਦੀ ਵਈ ਕਰਨਾ ਪਊਗਾ ਸੁਣ ਕੇ ਉਹ ਨਹੀਂ ਵਈ ਕਰਨਾ ਪਊਗਾ ਕੀ ਥੋੜਿਆ ਹੈ ਕੀ ਕਰਾਉਣਾ ਇਹਨਾਂ ਤੋਂ ਵੀਰਾ ਵੀਰਾ ਕਰ ਰਹੀ ਵੀਰ ਭਏ ਰਾਏ ਵੀਰਾ ਵੀਰਾ ਕਰ ਰਹੀ ਵੀਰਾ ਦਾ ਮਤਲਬ ਬਹਾਦਰ ਵੀ ਹੁੰਦਾ ਸੋ ਭਾਈ ਸੁਮੇਰਾ ਦੇਖੋ ਭਾਈ ਵੀ ਕਹਤਾ ਵੀਰ ਵੀ ਕਹਤਾ ਭਾਈ ਵੀ ਹੋਵੇ ਬਹਾਦਰ ਵੀ ਹੋਵੇ ਬੱਚੇ ਬਣ ਵਿਦਾਨ ਚ ਪੀਰਾ ਵੀਰਾ ਕਰ ਰਹੀ ਪੀਰ ਪਏ ਬਹਿ ਰਹੇ ਵੀਰ ਤਾਂ ਬਗਾਨਾ ਹੋ ਗਿਆ ਜੇ ਬਗਾਨਾ ਹੋ ਜਵੇ ਤੇ ਫਿਰ ਭੈਣ ਕੀ ਕਰੇ ਉਹ ਕੀ ਕਰੇ ਹਾਂ ਵੀਰ ਪਏ ਬਹਿ ਰਾਏ ਵੀਰ ਚੱਲੇ ਘਰ ਆਪਣੇ ਬਹਿਣ ਬਹਿ ਜਲ ਜਾਏ ਵੀਰ ਚੱਲੇ ਘਰ ਆਪਣੇ ਵੀਰ ਤਾਂ ਆਪਣੇ ਘਰ ਚਲਾ ਗਿਆ ਭੈਣ ਕੀ ਕਰੂ ਬਿਰਾ ਦੇ ਵਿਜੋਗ ਚ ਜਲੂ ਜੇ ਛੱਡ ਜਵੇ ਉਹ ਤੇ ਬਿਰਾ ਹੀ ਰਹੂਗਾ ਬਹਿਣ ਬਿਰਾ ਜਲ ਜਾਏ ਬਹਿਣ ਦਾ ਮਤਲਬ ਭੈਣ ਲੈ ਨਾ ਬਾਬਲ ਕੇ ਘਰ ਬੇਟੜੀ ਬਾਲੀ ਬਾਲਾ ਨੇ ਜਿੰਨਾ ਜਰ ਬਾਬਲ ਦੇ ਘਰ ਬੇਟੜੀ ਹੁੰਦੀ ਹੈ ਛੋਟੀ ਬੱਚੀ ਹੈ ਬਾਪ ਦੇ ਘਰ ਹੈ ਉਹਦਾ ਇੱਕ ਭਾਈ ਆ ਭੈਣ ਹੈ ਉਹਨਾਂ ਦੋਹਾਂ ਦਾ ਪ੍ਰੇਮ ਹੁੰਦਾ ਬਾਲੀ ਬਾਲੇ ਨੇ ਉਹ ਛੋਟੇ ਛੋਟੇ ਬੱਚਿਆਂ ਦਾ ਭੈਣ ਭਾਈ ਦਾ ਪ੍ਰੇਮ ਹੁੰਦਾ ਹੀ ਹੈ ਬਾਲੀ ਬਾਲੇ ਨੇ ਇਵੇਂ ਐਸੇ ਸੰਸਾਰ ਦੇ ਵਿੱਚ ਬੁੱਧੀ ਦਾ ਮਨ ਦਾ ਪ੍ਰੇਮ ਮਨ ਬੁੱਧੀ ਦੋਹਾਂ ਦਾ ਪ੍ਰੇਮ ਬਾਲੀ ਰੋਵੇ ਬਾਲੀ ਨਾ ਹੈ ਪਧਾਰ ਪਧਾਰ ਨਾਨਕ ਦੁਖਿਆ ਸਭ ਸੁਖ ਸੁਬਾਲ ਅਵਸਥਾ ਦੀ ਗੱਲ ਹੈ ਬਾਲ ਬੁੱਧ ਬਾਲੀ ਹੋਣ ਵੇਲੇ ਮਨ ਨਾਲ ਪ੍ਰੇਮ ਹੋ ਨਾਲੇ ਹੋਊਗਾ ਬੱਚਿਆਂ ਦਾ ਆਪਸ ਵਿੱਚ ਪ੍ਰੇਮ ਹੁੰਦਾ ਹੈ ਪਤਾਰਦਾ ਦਾ ਤਾਂ ਜੋ ਗਿਆਨ ਹੈ ਨਹੀਂ ਉਹਨੂੰ ਪਤਾਰਦਾ ਦਾ ਤਾਂ ਗਿਆਨ ਹੈ ਨਹੀਂ ਅਜਾ ਤਾਂ ਭਾਈ ਨਾਲੇ ਪ੍ਰੇਮ ਬਾਵਨ ਦੇ ਘਰ ਬੈਠੜੀ ਬਾਵਨ ਦੇ ਘਰ ਨੇ ਬੈਠੜੀ ਅਜੇ ਬਾਲੀ ਹੈ ਬੈਠੜੀ ਵੀ ਹੈ ਛੋਟੀ ਵੀ ਹੈ ਉਮਰ ਵੀ ਥੋੜੀ ਹੈ ਦੋ ਛੱਤਾਂ ਦੇ ਨਾਲ ਲਾਈ ਹੋਈ ਹੈ ਇਹ ਪ੍ਰਮਾਣ ਹੈ ਇੱਥੇ ਤੱਕ ਅਜੇ ਜਿਵੇਂ ਬਾਬਲ ਦੇ ਘਰ ਬੇਟੜੀ ਹੁੰਦੀ ਹੈ ਛੋਟੀ ਹੁੰਦੀ ਹੈ ਉਹ ਵੀਰਾ ਵੀਰਾ ਕਹਿੰਦੀ ਹੈ ਨਾ ਵੀਰ ਬੜਾ ਹੁੰਦਾ ਹੈ ਜੇ ਬਾਲੀ ਹੈ ਉਹ ਵੀ ਬਾਲਾ ਉਹ ਛੋਟਾ ਉਹਨਾਂ ਦਾ ਹੀ ਪ੍ਰੇਮ ਹੁੰਦਾ ਸੱਚੀ ਉਹ ਇੱਕ ਦੂਜੇ ਨਾਲ ਵਿਛੜ ਨਹੀਂ ਸਕਦੇ ਜੇ ਲੋੜਾਂ ਵਰ ਕਾਮਣੀ ਸਤਗੁਰੂ ਸੇਵਾ ਤੇ ਜੇ ਕਾਮਣੀ ਨੂੰ ਜਦੋਂ ਕਾਮਨਾ ਪੈਦਾ ਹੁੰਦੀ ਹੈ ਵਰਦੀ ਫਿਰ ਉਹਦਾ ਉਹਨੂੰ ਸਤਗੁਰ ਦੀ ਫਿਰ ਫਿਰ ਭਾਈ ਨਾਲੋਂ ਪ੍ਰੇਮ ਟੁੱਟ ਜਾਂਦਾ ਜੇ ਨੂੰ ਵਰ ਚਾਹੀਦਾ ਬੁੱਧੀ ਨੂੰ ਤਾਂ ਹੁਣ ਬੰਦਾ ਖੜਾ ਛੱਡੇ ਮਨ ਉਹ ਜਿਹੜਾ ਪਹਿਲਾਂ ਸੀ ਨਾ ਬਚਪਨ ਵਾਲਾ ਪ੍ਰੇਮ ਉਹ ਤਿਆਗੇ ਤਿਆਗਣਾ ਹੀ ਪਊ ਤਿਆਗਿਆ ਜਾਂਦਾ ਇਹ ਕੁਦਰਤੀ ਤਿਆਗਿਆ ਜਾਂਦਾ ਨੈਚੁਰਲ ਗੱਲ ਹੈ ਐਵੇਂ ਜਦੋਂ ਇਹ ਹੋ ਜਾਂਦਾ ਹੈ ਉਧਰ ਨੂੰ ਗਿਆਨ ਹੋ ਜਾਂਦਾ ਹੈ ਸਤਗੁਰ ਦਾ ਜਾਂ ਗੁਰੂ ਦਾ ਆਪੇ ਮਨੋਂ ਪ੍ਰੇਮ ਕਰ ਐਗਜ਼ਾਮਪਲ ਦਿੱਤੀ ਇਹ ਕੁਦਰਤੀ ਗੱਲ ਹੈ ਆਪੇ ਘਟ ਜਾਂਦਾ ਜੇ ਲੋੜੇ ਵਰ ਕੰਮ ਨਹੀਂ ਸਤਿਗੁਰੂ ਸੇਵਾ ਜੇ ਲੋੜੇ ਪਰ ਵਰ ਕਾਮ ਜੇ ਉਹ ਭੁੱਖ ਨਾਮ ਦੀ ਭੁੱਖ ਪੈਦਾ ਹੋਵੇ ਤਾਂ ਬਿਰਲੋ ਗਿਆਨੀ ਬੁਝਣੋ ਸਤਗੁਰ ਸਾਚ ਮਿਲੇ ਇਹ ਕੋਈ ਗਿਆਨਵਾਨ ਹੋਵੇ ਬਿਰਲਾ ਉਹ ਇਹ ਗੱਲ ਬੁਝਦਾ ਉਹ ਇਹ ਗੱਲ ਬੁਝ ਸਕਦਾ ਹੈ ਇਹ ਬਿਰਲੇ ਕਿਸੇ ਗਿਆਨੀ ਨਹੀਂ ਇਹ ਗੱਲ ਬੁਝੀ ਹੈ ਕਿ ਸਤਗੁਰ ਜਿਹੜਾ ਹੈਗਾ ਸਤ ਸਰੂਪ ਹੈ ਸਤਗੁਰ ਸਤਗੁਰ ਸਾਚ ਮਿਲੇ ਹਾਂ ਸਤਗੁਰ ਸੱਚੇ ਮਾਰਗ ਤੇ ਚੱਲਿਆ ਮਿਲਦਾ ਹੁੰਦਾ ਸਤਗੁਰ ਮਿਲਣਾ ਹੀ ਉਤਾਰ ਮਿਲਣਾ ਸਮਝੇ ਸੱਚੇ ਮਾਰਗ ਤੇ ਚੱਲ ਕੇ ਹੀ ਸਤਗੁਰ ਤੱਕ ਪਹੁੰਚਿਆ ਜਾ ਸਕਦਾ ਇਹ ਕੋ ਗਿਆਨਵਾਨ ਹੈ ਗੱਲ ਸਮਝਦਾ ਸੱਚੇ ਮਾਰਗ ਤੇ ਚੱਲੇ ਮੈਨੂੰ ਸਤਗੁਰ ਤੱਕ ਨਹੀਂ ਪਹੁੰਚਿਆ ਜਾ ਸਕਦਾ ਬੁੱਧੀ ਨੂੰ ਵਰ ਪ੍ਰਾਪਤ ਨਹੀਂ ਹੋ ਸਕਦਾ ਸੱਚ ਕੀ ਹੈ ਸੱਚ ਸਭਨਾ ਦਾ ਖਸਮ ਇਹ ਇਹ ਚਾਹੀਦਾ ਹੋਰ ਕੀ ਚਾਹੀਦਾ ਚਾਹੀਦਾ ਹੋਰ ਕੀ ਸੀ ਪਤਾਰ ਕੀ ਹੁੰਦਾ ਪਤਾਰ ਕੀ ਹੁੰਦਾ ਸੱਚ ਸਮਝਣਾ ਹੋਇਆ ਸੋਨਾ ਫਿਰ ਉਹ ਪਤਾਰ ਤਾਂ ਉਹਦੇ ਸਾਸੂ ਕਹਤਾ ਗੱਲ ਤੇ ਕੋਈ ਵਰ ਕਹਤਾ ਸਤਗੁਰ ਸਾਚ ਮਿਲੇ ਸਾਚੀ ਸਤਗੁਰ ਹਾਂ ਸਤ ਸੱਚੇ ਸਤ ਸੱਚੇ ਮਾਰਗ ਤੇ ਚੱਲ ਕੇ ਹੀ ਸੱਚ ਮਿਲ ਠਾਕੁਰ ਹੱਥ ਵਿੜਾਈਆਂ ਜੈ ਭਾਵੇ ਤਾਂ ਦੇ ਇਹ ਸਤਗੁਰ ਤੋਂ ਸੱਚ ਮਿਲਣਾ ਸਤਗੁਰ ਤੇ ਨਾਮ ਪਾਇਆ ਜਾਏ ਸਤਗੁਰ ਤੋਂ ਬਿਨਾ ਸੱਚ ਨਹੀਂ ਮਿਲਣਾ ਸਤਗੁਰ ਅੰਦਰ ਹੈ ਸਤਗੁਰ ਤੇ ਖਾਲੀ ਕੋਈ ਨਹੀਂ ਉਹ ਪ੍ਰੇਮ ਛੱਡ ਕੇ ਅੰਦਰਲੇ ਨਾ ਪ੍ਰੇਮ ਪਾ ਬਾਲੇ ਨਾਲ ਪ੍ਰੇਮ ਛੱਡ ਕੇ ਆ ਜਿਹੜਾ ਰਹਿੰਦਾ ਨਾ ਦਿਮਾਗ ਜੇ ਤੋਂ ਛੱਡ ਕੇ ਇੱਥੇ ਵਾਲੇ ਨਾਲ ਪ੍ਰੇਮ ਪਾ ਇਹਦੇ ਨਾਲ ਜੁੜ ਵੱਡੇ ਭਾਈ ਹਾਂ ਵੱਡੇ ਭਾਈ ਕੇ ਜਬ ਰਹੇ ਰਹਤੇ ਤਬ ਹੋਣਾ ਪਿਆਰੀ ਠਾਕੁਰ ਹੱਥ ਵਡਾਈਆਂ ਜੈ ਭਾਵੈ ਤੈ ਦੇ ਵਡਾਈਆਂ ਤੇ ਠਾਕੁਰ ਦੇ ਹੱਥੇ ਨੇ ਅੰਦਰਲੇ ਅੰਦਰ ਠਾਕੁਰ ਅੰਦਰ ਲਾਈ ਵਡਾਈਆਂ ਅੰਦਰਲੇ ਦੇ ਹੱਥ ਨੇ ਵੱਡੇ ਦੇ ਹੱਥ ਨੇ ਵੱਡੇ ਕੀਆਂ ਵਡਾਈਆਂ ਕੁਝ ਕਹਿਣਾ ਕਹਿਣਾ ਚਾਹੀਏ ਵਡਾਈਆਂ ਤਾਂ ਵੱਡੇ ਦੇ ਨਾਲ ਨੇ ਸਾਰੀਆਂ ਜਦੋਂ ਵਡਿਆਈ ਚਾਹੀਦੀ ਹੈ ਤਾਂ ਵੱਡੇ ਦੇ ਨਾਲ ਜੁੜੋ ਮਨ ਦੇ ਨਾਲ ਜੁੜ ਕੇ ਵਡਿਆਈ ਨਹੀਂ ਮਿਲਦੀ ਬਾਤਾ ਕੋਟਾ ਇਹ ਤਾਂ ਕੋਟਾ ਇਹਦਾ ਅਦਵਾਰੇ ਕੋਈ ਨਹੀਂ ਵਿਸ਼ਵਾਸ ਹੈ ਕੋਈ ਨਹੀਂ ਇਹਦਾ ਤਾਂ ਕੋਈ ਦਵਾਰੇ ਨਹੀਂ ਇਹ ਕਿਸੇ ਦਾ ਦਵਾਰ ਨਹੀਂ ਕਰਦਾ ਤਾਂ ਕੋਈ ਨਹੀਂ ਕਰਦਾ ਮਨ ਕਿਸੇ ਦਾ ਦਵਾਰ ਨਹੀਂ ਕਰਦਾ ਮਨ ਦਾ ਕੋਈ ਦਵਾਰ ਨਹੀਂ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖੀ ਹੋਵੇ ਬਾਣੀ ਨੂੰ ਤਾਂ ਕੋਈ ਬਿਰਲਾ ਵਿਚਾਰਦਾ ਗੁਰਬਾਣੀ ਜਿਹੜੀ ਹੈਗੀ ਹੈ ਬਿਰਲਾ ਕੋਈ ਵਿਚਾਰਦਾ ਇਹਨੂੰ ਉਹ ਵੀ ਜੇ ਕੋਈ ਗੁਰਮੁਖ ਹੋਵੇ ਤਾਂ ਵਿਦਵਾਨ ਬਾਣੀ ਨੂੰ ਵਿਚਾਰੂਗਾ ਇਹ ਹੋਈ ਨਹੀਂ ਸਕਦਾ ਪਹਿਲਾਂ ਵਿਦਵਾਨ ਹੀ ਹੁੰਦੇ ਨੇ ਗੁਰਮੁਖ ਪਰ ਜਿੰਨਾ ਜਰ ਵਿਦਵਾਨ ਰਹਿੰਦੇ ਨੇ ਬਾਣੀ ਦੀ ਵਿਚਾਰ ਸਕਦਾ ਜਿੰਨਾ ਜਰ ਬਾਣੀ ਨੂੰ ਪੜਦੇ ਨੇ ਉਹਨਾਂ ਜਰ ਵਿਦਵਾਨ ਰਹਿੰਦੇ ਨੇ ਜਦੋਂ ਬਾਣੀ ਨੂੰ ਗੁਰੂ ਬਣ ਕੇ ਬਾਣੀ ਤੋਂ ਪੜਨ ਲੱਗ ਜਾਂਦੇ ਨੇ ਹੌਲੀ ਹੌਲੀ ਫਿਰ ਬਦਲ ਕੇ ਗੁਰਮੁਖ ਬਣ ਜਾਂਦੇ ਫਿਰ ਵਿਦਵਾਨ ਨਹੀਂ ਰਹਿੰਦੇ ਹੋ ਉਹਨਾਂ ਵਾਲੀ ਵਿਦਿਆ ਦਾ ਸਾਰੀ ਰੱਦ ਹੋ ਗਈ ਇੱਥੇ ਵਿਦਵਾਨ ਦਾ ਤਾਂ ਰਹਿਣ ਜੇ ਵਿਦਿਆ ਛੱਡੀ ਹੋਵੇ ਉਹਨਾਂ ਵਾਲੀ ਵਿਦਿਆ ਦਾ ਸਾਰੀ ਹੋਈ ਕਰਤੀ ਖਤਮ ਉਹਨਾਂ ਦੇ ਬੰਦੇ ਦਾ ਛੱਡੇ ਹੀ ਕਖਰੀ ਬਾੜੀ ਦੇ ਵਿਦਵਾਨ ਕਿੱਥੇ ਰਹੇ ਵਿਚਾਰੇ ਉਹ ਤਾਂ ਕਹਿੰਦਾ ਮੇਰੀ ਮਤ ਥੋੜੀ ਰਾਮ ਤੂੰ ਸਮਰੱਥ ਵੱਡਾ ਬਾਣੀ ਬੱਲੋ ਵਿਚਾਰ ਸੀ ਕੋਈ ਗੱਲਾ ਬਾਣੀ ਨੂੰ ਵਿਚਾਰਦਾ ਹੁੰਦਾ ਹੈ ਉਹ ਵੀ ਸ਼ਰਤ ਹੈ ਜੇ ਕੋ ਗੁਰਮੁਖ ਹੋਵੇ ਪਰ ਤਾਂ ਹੋਰ ਵੀ ਜਿਹੜੇ ਵਿਰਲੇ ਵਿਰਲੇ ਵਿਚਾਰਦੇ ਨੇ ਨਾ ਜ਼ਿਆਦਾ ਗਿਆਨਵਾਨ ਜੇ ਗੁਰਮੁਖ ਨਹੀਂ ਹੈਗੇ ਗੁਰਬਾਣੀ ਤੋਂ ਨਹੀਂ ਪੜੇ ਆਪਣੀ ਬੁੱਧੀ ਨਾਲ ਵਿਚਾਰਦੇ ਨੇ ਆਪ ਆਪਣੀ ਬੁੱਧਾ ਜਤੀ ਉਹ ਵੀ ਵਿਦਵਾਨ ਨੇ ਉਹ ਵਿਰਲੇ ਉਹ ਵਿਰਲੇ ਜਿਹੜੀ ਗੁਰਮੁਖ ਕੋ ਆਪਣੀ ਬੁੱਧ ਹੁੰਦੀ ਹੋਈ ਨਹੀਂ ਜਿਹਦੇ ਕੋ ਆਪਣੀ ਬੁੱਧ ਆ ਉਹ ਗੁਰਮੁਖ ਹੁੰਦਾ ਹੀ ਨਹੀਂ ਉਹਦੇ ਕੋ ਤਾਂ ਪਰਮੇਸ਼ਰ ਦੀ ਦਿੱਤੀ ਹਿੰਮਤ ਹੁੰਦੀ ਹੈ ਉਹ ਤਾਂ ਉਸ ਉਹੀ ਬੁੱਧ ਹੁੰਦੀ ਹੈ ਜਿਹਨੇ ਬਾਣੀ ਲਿਖੀ ਹੈ ਰਚੀ ਹੈ ਤਾਂ ਹੀ ਵਿਚਾਰ ਹੁੰਦੀ ਹੈ ਵਰਨਾ ਨਹੀਂ ਵਿਚਾਰ ਹੁੰਦੀ ਉਹਦਾ ਕਰਤਾ ਪੁਰਖ ਉਹ ਜਿਵੇਂ ਕਢਾਉਂਦਾ ਉਹ ਬੋਲਦੇ ਨੇ ਉਹਨਾਂ ਕੋ ਆਪਣੀ ਬੁੱਧ ਹੁੰਦੀ ਆਪਣੀ ਤਾਂ ਤਿਆਗੀ ਹੋਈ ਹੁੰਦੀ ਉਹਨਾਂ ਨੇ ਥੋੜੀ ਮਤ ਛੱਡੀ ਤੇ ਹੀ ਬੜੀ ਮਤ ਮਿਲਦੀ ਹੈ ਗੁਰੂ ਕੋ ਆਪਣੀ ਬੁੱਧ ਹੁੰਦੀ ਹੋਈ ਦੀ ਇਹ ਬਾਣੀ ਮਹਾਪੁਰਖ ਦੀ ਨਿਤਕਾਰ ਵਾਸਾ ਹੋਵੇ ਇਹ ਬਾਣੀ ਤਾਂ ਮਹਾਪੁਰਖ ਦੀ ਹੈ ਪਰਮੇਸ਼ਰ ਦੀ ਬਾਣੀ ਹੈ ਇਹ ਆਦਮੀ ਦੀ ਬਾਣੀ ਹੈ ਕਿਸੇ ਦੀ ਜੇ ਆਦਮੀ ਦੀ ਬਾਣੀ ਹੋਣੀ ਆਦਮੀ ਦੀ ਬੁੱਧ ਕਿਵੇਂ ਵਿਚਾਰ ਲੂਗੇ ਜੇ ਆਦਮੀ ਦੀ ਬਾਣੀ ਨਹੀਂ ਹੈ ਤਾਂ ਆਦਮੀ ਵਾਲੀ ਬੁੱਧ ਕਿਵੇਂ ਵਿਚਾਰੂ ਬੁੱਧ ਮਹਾਪੁਰਖ ਦੀ ਉਹ ਬੁੱਧ ਹੈ ਮਹਾਪੁਰਖ ਦੀ ਬਾਣੀ ਹੈ ਉਹੀ ਕਿਰਪਾ ਮਹਾਪੁਰਖ ਕਰੇ ਬੁੱਧ ਬਦਲ ਦਵੇ ਤਾਂ ਦੀ ਸਭ ਜਾਵੇ ਬੁੱਧ ਬਦਲੀ ਸਿੱਧ ਪਾਈ ਇਹਦੀ ਸੋਚ ਸਿੱਧੀ ਦਾ ਮਤਲਬ ਹੈ ਤੇ ਸੋਝੀ ਹੈ ਗੁਰਬਾਣੀ ਦੀ ਸਮਝ ਤਾਂ ਆਉਂਦੀ ਹੈ ਜਾਂ ਜਿਹੜੀ ਬੁੱਧ ਆਦਮੀ ਵਾਲੀ ਬੁੱਧ ਜਿਹੜੀ ਪਹਿਲੀ ਮਨੁੱਖਾ ਬੁੱਧ ਬਦਲ ਜਾਂਦੀ ਹੈ ਉਹਦੀ ਸਾਰੀ ਸੋਚ ਬਦਲ ਜਾਂਦੀ ਹੈ ਇਹਦੀ ਸਮਝੇ ਤਾਂ ਆਉਂਦੀ ਨਹੀਂ ਆਉਂਦੀ ਉਹ ਨਹੀਂ ਸਮਝ ਇਹ ਔੜੀ ਵੀ ਨਹੀਂ ਹੈ ਸਮਝੇ ਗੁਰਬਾਣੀ ਜੇ ਲਿਖਿਆ ਹੋਇਆ ਉਹ ਨਹੀਂ ਲਿਖਿਆ ਲਿਖਾਇਆ ਆਹ ਆ ਕਿਹੜਾ ਕਿਸੇ ਨੇ ਲਿਖਿਆ ਜਿਹਨੇ ਬਾਣੀ ਜਿਹਦੀ ਬਾਣੀ ਆ ਉਸੇ ਦਾ ਲਿਖਿਆ ਹੋਇਆ ਹੈ ਬੁੱਧ ਬਦਲੇ ਇਹ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਕਹਿੰਦੇ ਇਹਨੂੰ ਬਿਰਲਾ ਕੋਈ ਵਿਚਾਰੂਗਾ ਉਹ ਵੀ ਜੇ ਕੋ ਗੁਰਮੁਖ ਹੋਵੇ ਕਿਉਂਕਿ ਬਾਣੀ ਮਹਾਪੁਰਖ ਦੀ ਹੈ ਇਹਦੇ ਨਾਲ ਨਿਜ ਘਰ ਬਸਾ ਹੋ ਜਾਂਦਾ ਨਿਜ ਘਰ ਸੱਚ ਖੰਡ ਹੈ ਸੱਚ ਸੱਚਖੰਡ ਹੈ ਸੱਚਖੰਡ ਨਿਜਗਰ ਕਿਵੇਂ ਹੁੰਦਾ ਉਹ ਜਿੱਥੇ ਸੁੱਤਾ ਪਿਆ ਸਿੰਘਾਸਣ ਤੇਰਾ ਨਾ ਉਹ ਨਿਜਗਰ ਹੈ ਨਰਪਤ ਇੱਕ ਸਿੰਘਾਸਣ ਸੋਇਆ ਸੁਪਨੇ ਪਿਆ ਭਿਖਾਰੀ ਆਦਾ ਸੁਪਨੇ ਹੋ ਰਿਹਾ ਤਾਂ ਦੇਖਣਾ ਹੈ ਆਦਾ ਸੁਪਨੇ ਦਾ ਸੰਸਾਰ ਹੈ ਗੁਰਮੁਖ ਜਾਗਿਆ ਹੋਇਆ ਹੁੰਦਾ ਹੈ ਸੰਸਾਰ ਸੁੱਤਾ ਪਿਆ ਪਾਣੀ ਜਾਗਦਿਆਂ ਦੀ ਗੱਲ ਹੈ ਅਰਥਾ ਸੁੱਤੇ ਪਏ ਰਹੇ ਨੇ ਸੁੱਤੇ ਪਏ ਕਿਵੇਂ ਅਰਥਾ ਦੇਣਗੇ ਵਿਦਵਾਨ ਸਭ ਸੁੱਤੇ ਹੋਏ ਨੇ ਜਦ ਵਿਦਵਾਨ ਜਾਗਦਾ ਫਿਰ ਵਿਦਵਾਨ ਨਹੀਂ ਰਹਿੰਦਾ ਫਿਰ ਉਹ ਵਿਦਵਾਨ ਨਹੀਂ ਕਹਾ ਸਕਦਾ ਫਿਰ ਵਿਦਵਾਨ ਨਹੀਂ ਬੰਦਾ ਆਪਣੇ ਫਿਰ ਉਹ ਗੁਰੂ ਬੰਦਾ ਵਿਦਵਾਨ ਵਿਦਵਾਨ ਤਾਂ ਪੜਨਤ ਹੁੰਦਾ ਵਿਦਵਾਨ ਕਹਿਣ ਨੂੰ ਤਾਂ ਉਹ ਗਾਲ ਸਮਝਦਾ ਵੀ ਮੈਨੂੰ ਗਾਲ ਕੱਢਦਾ ਨਰਾਦਰੀ ਸਮਝਦਾ ਵਿਦਵਾਨ ਤਾਂ ਬਹੁਤ ਨਰਾਦਰੀ ਦਾ ਲਫ਼ਜ਼ ਹੈ ਇਹ ਹੰਕਾਰੀਆਂ ਨੂੰ ਆਦਰ ਲੱਗਦਾ ਹੋਊਗਾ ਗੁਰਬਾਣੀ ਦੀ ਨਗਾ 'ਚ ਵਿਦਵਾਨ ਬਹੁਤ ਘਟੀਆ ਲਫ਼ਜ਼ ਹੈ ਹੰਕਾਰੀ ਦਾ ਰੋ ਵਿਦਵਾਨ ਹੈ ਜਿਹੜਾ ਅੰਡਾ ਗਲ ਜਾਂਦਾ ਹੈ ਉਹ ਜੋ ਕਦੇ ਕੋਈ ਨਿਕਲਿਆ ਬਾਬੇ ਇਹ ਦਿਮਾਗ ਇਹ ਗਲਿਆ ਹੋਇਆ ਜਿਹਦਾ ਦਿਮਾਗ ਹੁੰਦਾ ਨਾ ਉਹ ਵਿਦਵਾਨ ਹੈ ਕੁਝ ਕੁਝ ਨਹੀਂ ਹੁੰਦਾ ਦੇਖਣ ਨੂੰ ਬਾਰੋਂ ਅੰਡਾ ਗਲਿਆ ਹੋਇਆ ਉਹ ਦੇਖਣ ਨੂੰ ਨਹੀਂ ਪਤਾ ਲੱਗਦਾ ਬਾਰੋਂ ਵਿੱਚੋਂ ਦੇ ਕੁਝ ਨਹੀਂ ਨਿਕਲਣਾ ਗਲੇ ਹੋਏ ਅੰਡੇ ਨੇ ਸਭ ਦੇ ਦਿਮਾਗ ਵਿਦਵਾਨਾਂ ਦੇ ਹੁੰਦੇ ਪੰਡਤ ਦਾ ਸਭ ਗਲਿਆ ਹੈ ਦਿਮਾਗ ਸੀ ਸਭ ਦਾ ਉਹ ਜੇ ਠੀਕ ਹੁੰਦਾ ਮੰਨ ਨਾ ਲੈਂਦੇ ਬਾਣੀ ਨੂੰ ਤਰਨਾ ਜਾਂਦੇ ਵਿਦਿਆ ਨੂੰ ਪੜ੍ਹੀ ਸੀ ਫਿਰ ਉਹਨਾਂ ਨੇ ਵੇਦ ਵੀ ਉਹਨਾਂ ਦੇ ਨੇ ਵੇਦਾਂ ਨੂੰ ਬੰਦੇ ਵੀ ਨੇ ਇਹ ਬਾੜੀ ਨੂੰ ਬੰਦੇ ਨਹੀਂ ਜਿਹੜਾ ਨਹੀਂ ਮੰਨਦਾ ਉਹਦਾ ਦਿਮਾਗ ਗਲੇ ਹੋਏ ਅੰਡੇ ਵਰਗਾ ਇਹ ਸਮਝੋ ਗਲੇ ਹੋਏ ਜਿਵੇਂ ਵਿੱਚ ਪਦਾਰਥ ਨਹੀਂ ਮਿਲਦਾ ਹੁੰਦਾ ਗਲੇ ਚੀਜ਼ ਪੈਦਾ ਹੋਊਗਾ ਕੁਝ ਉਹ ਚ ਕੁਛ ਨਹੀਂ ਪੈਦਾ ਹੁੰਦਾ ਵਿਦਵਾਨਾਂ ਦੇ ਦਿਮਾਗ ਗਲੇ ਹੋਏ ਹੁੰਦੇ ਨੇ ਬਸ ਜੇ ਇਹਨਾਂ ਨੇ ਠੀਕ ਕਰਨੇ ਨੇ ਗੁਣ ਗਲੇ ਹੋਏ ਨੇ ਹਰ ਵਿਸਰ ਤੇਰੇ ਗੁਣ ਗੁਣ ਗਲ ਗਏ ਅੰਡਾ ਗਲ ਗਿਆ ਉਹ ਵਿਦਿਆ ਦਾ ਹੰਕਾਰ ਹੈ ਉਹਨੂੰ ਗਲੇ ਹੋਏ ਨੇ ਸਭ ਦਿਮਾਗ ਜੇ ਉਹ ਸਰਜੀਤ ਕਰਨੇ ਨੇ ਤਾਂ ਗੁਣ ਧਾਰਨ ਕਰਨ ਬੈਰ ਵਿਰੋਧ ਛੱਡਣ ਗੁਰਬਾਣੀ ਤੋਂ ਪੜਨ ਗੁਰਬਾਣੀ ਨੂੰ ਬੁੱਲਣ ਸਤ ਸਤ ਕਰਕੇ ਫੇਰ ਗੁਣ ਉਹ ਗਲੇ ਹੋਏ ਠੀਕ ਹੋ ਜਾਣਗੇ ਇਲਾਜ ਹੈਗਾ ਠੀਕ ਹੋਣ ਦਾ ਪਰ ਉਹਨਾਂ ਨੇ ਕਰਨਾ ਨਹੀਂ ਉਹਨਾਂ ਦਾ ਬਿਜ਼ਨਸ ਹੈ ਜਿਹਨੇ ਕਰਨਾ ਕਰ ਲਵੇ ਨਹੀਂ ਕਰਨਾ ਉਹ ਕਰੇ ਇਲਾਜ ਹੈਗਾ ਹੁਣ ਵੀ ਇੱਥੇ ਤਾਂ ਕੰਚਨ ਭਏ ਬਨੂਰਾ ਬਨੂਰ ਵੀ ਕੰਚਨ ਹੋ ਸਕਦਾ ਗਲਿਆ ਹੋਇਆ ਲੋਹਾ ਬਿਲਕੁਲ ਬਨੂਰ ਹੋ ਗਲੇ ਹੋਏ ਇਹ ਜਿਹੜੇ ਗੁਣ ਇਹ ਵੀ ਠੀਕ ਹੋ ਸਕਦੇ ਨੇ ਹਰ ਵਿਸਰ ਤੇਰੇ ਗੁਣ ਗਲਿਆ ਹਰ ਵਿਸਰ ਕਰਕੇ ਗੁਣ ਗਲੇ ਨੇ ਸੱਚ ਵਿਸਰਿਆ ਹੋਇਆ ਨਾ ਕਾਹਦਾ ਰਾਜ ਪ੍ਰਬੰਧੀਆਂ ਗੱਲਾਂ ਕਰਦੇ ਨੇ ਕੱਲੇ ਸਿੱਖਾਂ ਦੀਆਂ ਪੜ੍ਹਾਈ ਦੀਆਂ ਗੱਲਾਂ ਕਰਦੇ ਨੇ ਤਾਂ ਗੱਲਾਂ ਹੀ ਸੰਸਾਰੀ ਕਰਦੇ ਨੇ ਗੁਣ ਸਾਰੇ ਗਲ ਗਏ ਤਾਂ ਮਾਇਆ ਦੇ ਵਿੱਚ ਆਲੇ ਦਾਲੇ ਘੁੰਮਦੇ ਨੇ ਗੁਣ ਗਲੇ ਹੋਏ ਨੇ ਟਾਰਗੇਟ ਹੀ ਨਹੀਂ ਹੈ ਇਹਨਾਂ ਦਾ ਟਾਰਗੇਟ ਜੇ ਹੈ ਨਹੀਂ ਤਾਂ ਹੀ ਗੁਣ ਗਲੇ ਹੋਏ ਨੇ ਟਾਰਗੇਟ ਬਦਲੂ ਜਿੱਧਰ ਗੁਣ ਪੈਦਾ ਹੋ ਗਏ ਗਲੇ ਹੋਏ ਗੁਣ ਸਰਜੀਤ ਹੋ ਕੇ ਗੁਣ ਪੈਦਾ ਹੋ ਗਏ ਨਾ ਦੁਬਾਰਾ ਫਿਰ ਟਾਰਗੇਟ ਬਦਲੂ ਵਰਨਾ ਟਾਰਗੇਟ ਨਹੀਂ ਬਦਲੂ ਵਿਦਵਾਨ ਕਦੇ ਵੀ ਗੁਰਬਾਣੀ ਕਦੇ ਵੀ ਵਿਦਵਾਨ ਪ੍ਰਵਾਨ ਨਹੀਂ ਕੀਤਾ ਤੇ ਅਸੀਂ ਸਿੱਖੀ ਵਿਦਵਾਨਾਂ ਦੇ ਸਿਰ ਤੇ ਛੱਡੀ ਹੋਈ ਹੈ ਸਾਰੀ ਵਰਡ ਵਿਦਵਾਨਾਂ ਦੇ ਸਿਰ ਤੇ ਹੈ ਵਿਦਵਾਨਾਂ ਦੇ ਸਿਰ ਤੇ ਵਰਡ ਨੂੰ ਡਰਾਈਵ ਕਰ ਰਹੇ ਨੇ ਵਿਦਵਾਨਾਂ ਨੇ ਹੀ ਵਰਡ ਦਾ ਸਤਿਆਨਾਸ਼ ਕੀਤਾ ਹੈ ਵਿਦਿਆ ਪ੍ਰਧਾਨ ਸੰਸਾਰ ਦੇ ਵਿੱਚ ਵਿਦਿਆ ਨੂੰ ਤੀਜੀ ਅੱਖ ਮੰਨਦੇ ਨੇ ਬਿਲਕੁਲ ਗਲਤ ਹੈ ਵਿਦਿਆ ਤੀਜੀ ਅੱਖ ਨਹੀਂ ਹੁੰਦੀ ਅ ਜਿਹਨੂੰ ਇਹ ਵਿਦਿਆ ਕਹਿੰਦੇ ਨੇ ਗੁਰਬਾਣੀ ਨੂੰ ਅਵਿਦਿਆ ਕਹਿੰਦੀ ਹੈ ਅਵਿਦਿਆ ਹੈ ਤਕੀਨ ਮਾਦੋ ਅਵਿਦਿਆ ਹੈ ਤਕੀਨ ਬਵੇਕ ਦੀ ਬਲੀ ਬਵੇਕ ਬੁੱਧੀ ਬਲੀ ਹੋ ਚੁੱਕੀ ਇਹ ਵਿਦਿਆ ਵਿਦਿਆ ਹੈ ਤੁਸਾਰੀ ਭਾਈ ਹੋਵੇ ਸਾਰੀ ਪੜਾਈ ਹੋਵੇ ਤੇ ਕਬੀਰ ਸਾਹਿਬ ਵਿਦਿਆ ਪੜਨ ਤੋਂ ਕਰੀ ਵਿਦਿਆ ਨਾਲ ਪੜਨ ਹਾਂ ਇਸੇ ਕਰਕੇ ਕਬੀਰ ਪਹਿਲਾਂ ਵਿਦਵਾਨ ਹੈ ਵਿਦਿਆ ਪੜਦਾ ਕਬੀਰ ਕਹਿੰਦਾ ਵਿਦਿਆ ਦੇ ਵਿੱਚ ਝਗੜਾ ਹੈ ਸਾਰੀ ਦੁਨੀਆ ਝਗੜਾ ਹੀ ਵਿਦਵਾਨਾਂ ਦਾ ਪਾਇਆ ਹੋਇਆ ਨਾ ਦੁਨੀਆ ਝਗੜਾ ਕਿਉਂ ਹੈ ਪਾਰਟੀਆਂ ਝਗੜੇ ਕਿਉਂ ਨੇ ਵਿਦਵਾਨਾਂ ਦੇ ਸਾਰੇ ਵਿਦਵਾਨ ਨੇ ਇਹ ਦੁਨੀਆ ਦਾ ਨਾਸ਼ਤਾ ਕਰ ਸਕਦੇ ਨੇ ਵਿਕਾਸ ਨਹੀਂ ਕਰ ਸਕਦੇ ਵਿਕਾਸ ਵੀ ਥੋੜਾ ਵਿਕਾਸ ਜਿਹੜਾ ਹੁੰਦਾ ਇਹਨਾਂ ਦਾ ਵਿਕਾਸ ਦੇ ਵਿੱਚੋਂ ਵਿਨਾਸ਼ ਨਿਕਲਦਾ ਇਹਨਾਂ ਦੇ ਵਿਕਾਸ ਦੇ ਵਿੱਚੋਂ ਵਿਨਾਸ਼ ਨਿਕਲਦਾ ਹੁੰਦਾ ਅਸਲ 'ਚ ਵਿਕਾਸ ਨਹੀਂ ਹੁੰਦਾ ਜਿਹਨੂੰ ਇਹ ਵਿਕਾਸ ਕਹਿੰਦੇ ਦੈਟ ਇਜ਼ ਵਿਨਾਸ਼ ਵਿਨਾਸ਼ ਵਿਕਾਸ ਨਹੀਂ ਹੁੰਦਾ ਵਿਨਾਸ਼ ਹੁੰਦਾ ਸਭ ਸੇਵਾ ਕਰਦੇ ਨੇ ਪਬਲਿਕ ਦੀ ਬੂਤੋ ਕਹਿੰਦੇ ਨੇ ਸੇਵਾ ਕਰਦੇ ਨੇ ਕੀ ਸੇਵਾ ਕਰਦੇ ਨੇ ਜੇ ਤੇ ਝੂਠ ਹੋਵੇ ਤੇ ਪਾਪ ਹੁੰਦਾ ਕਬੀਰ ਕੀ ਕਹਿੰਦਾ ਕਬੀਰ ਕਹਿੰਦਾ ਕਬੀਰ ਜੈ ਗਿਆਨ ਤਹਿ ਧਰਮ ਹੈ ਜੈ ਝੂਠ ਪਾਪ ਇਹਨਾਂ ਦਾ ਇਹ ਵਿਦਿਆ ਜਿਹੜੀ ਹੈ ਸਾਰੀ ਪਾਪ ਕਰਾਉਂਦੀ ਹੈ ਪਾਪੀ ਬਣਾਉਂਦੇ ਸਾਡੇ ਵਿਦਿਆ ਜਿੱਥੇ ਪਾਪ ਹੋਊਗਾ ਉਹਦੇ ਵਿਨਾਸ਼ ਕਿਉਂ ਨਹੀਂ ਹੋਊਗਾ ਪਾਪ ਦਾ ਵਿਨਾਸ਼ ਕਿਉਂ ਨਹੀਂ ਹੋਊਗਾ ਪਾਪ ਬੁਰਾ ਪਾਪੀ ਕੋ ਪਿਆਰਾ ਪਾਪੀ ਕੋ ਪਿਆਰਾ ਹੀ ਤਾਂ ਪੜ ਕੇ ਰਹੇ ਇਹਨਾਂ ਨੂੰ ਕਿਉਂ ਕੁਰਸੀਆਂ ਚੰਗੀਆਂ ਲੱਗਦੀਆਂ ਨੇ ਕਿਉਂ ਸੇਵਾ ਚੰਗੀ ਲੱਗਦੀ ਹੈ ਪਾਪੀ ਜੋ ਹੈ ਪਾਪੀ ਜੋ ਹੈ ਇਹਨਾਂ ਨੂੰ ਬੈਰਾ ਲੱਗਦਾ ਆਪਣੀ ਆਪਣੀ ਰਾਇ ਨਹੀਂ ਮਿਲਦੀ ਸਾਰੇ ਵਿਦਵਾਨ ਐ ਜਿਹੜੇ ਗੁਰਮਤ ਵਾਲੇ ਵਿਦਵਾਨ ਹੋ ਵੀ ਇਹਨਾਂ ਦੇ ਜੇਲੇ ਨੇ ਇਹਨਾਂ ਨਾਲ ਜੁੜੇ ਹੋਏ ਗੁਰਮੁਖ ਦਾ ਨਾਲ ਕੀ ਮੇਲ ਕਿਸੇ ਨਾਲ ਕੋਈ ਮੇਲ ਨਹੀਂ ਰਾਜ ਤੋਂ ਸੌ ਕੋ ਦੂਰ ਰਹਿੰਦਾ ਪੂਰੇ ਕਿਲਾ ਨਾਲ ਰਾਜ ਇਹ ਸਾਰੇ ਝੂਠੇ ਨੇ ਕਿਹਦੀ ਕਰੇ ਕਿਹੜੇ ਝੂਠੇ ਨੂੰ ਚੰਗਾ ਕਹੇ ਕਿਹੜੇ ਪਾਪੀ ਨੂੰ ਚੰਗਾ ਕਹੇ ਜਿੱਥੇ ਝੂਠ ਹੈ ਉੱਥੇ ਪਾਪੀ ਹੈ ਸਾਰੇ ਝੂਠੇ ਨੇ ਸਾਰੇ ਪਾਪੀ ਨੇ ਉਹ ਤਾਂ ਆਇਆ ਵੀ ਕੋਈ ਮਹਾਪੋਠਾ ਮੋਠਾ ਜੋੜਾ ਛੋਟਾ ਕੌਣ ਹੁੰਦਾ ਕੋਈ ਥੋੜਾ ਜਿਹਾ ਵੱਧ ਹੈ ਕੋਈ ਘੱਟ ਹੈ ਔਰ ਕਿਹੜੇ ਵੇਲੇ ਘੱਟ ਨੇ ਵੱਧ ਹੋ ਜਾਣਾ ਵੀ ਕੋਈ ਪਤਾ ਨਹੀਂ ਇਹ ਵੀ ਕੋਈ ਪਤਾ ਨਹੀਂ ਇਹ ਸਿਲਸਿਲਾ ਸੰਸਾਰ ਵਿਦਵਾਨਾਂ ਦੇ ਹੱਥ 'ਚ ਰਹਿੰਦਾ ਇਸ ਕਰਕੇ ਸੰਸਾਰ 'ਚ ਬੜੀਆਂ ਬੜੀਆਂ ਲੜਾਈਆਂ ਹੁੰਦੀਆਂ ਰਹਿੰਦੀਆਂ ਨੇ ਸੰਸਾਰ ਦੇ ਵਿੱਚ ਝਗੜੇ ਕਦੇ ਮੁੱਕੇ ਨਹੀਂ ਨਾ ਮੁੱਕਣੇ ਨੇ ਨਾ ਕਦੇ ਮੁੱਕਣਗੇ ਇਹ ਚੱਲਦਾ ਹੀ ਰਹੂਗਾ ਇਹ ਸਿਲਸਿਲਾ ਸੱਚਖੰਡ ਜਨਾ ਕੋਈ ਝਗੜਾ ਨਾ ਕੋਈ ਬੈਰ ਵਿਰੋਧ ਹੈ ਨਾ ਕੋਈ ਲੜਾਈ ਹੈ ਨਾ ਸਭ ਬਰਾਬਰ ਇਸ ਕਰਕੇ ਲੋਕ ਉੱਥੇ ਇੱਥੇ ਕੱਢੇ ਹੋਏ ਨੇ ਵੀ ਇੱਥੇ ਆਪਣਾ ਕਰਦੇ ਰਹੋ ਝਗੜੇ ਕਰ ਲੋ ਜਿਹੜੇ ਕਰ ਬਾਜੜੇ ਤਾਂ ਉਹਨਾਂ ਨੂੰ ਅਲੱਗ ਦੇ ਦਿੱਤਾ ਇੱਥੇ ਦੱਸੋ